ਅਜੇ ਸ਼ੁਰੂਆਤ ਹੈ ਸਿੱਖੀ ਭੇਖ ਵਾਲੀ ਸਿੱਖੀ ਭੇਖ ਵਾਲਾ ਕਾਮਰੇਡੀ ਟੋਲਾ ਅਤੇ ਮਿਸ਼ਨਰੀ ਕਾਲਜ ਜ਼ਬਾਨ ਨਾਲ ਕੀਤੇ ਵਾਹਿਗੁਰੂ ਮੰਤਰ ਦੇ ਜਾਪ ਨੂੰ ਫਜ਼ੂਲ ਦੱਸਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਅੱਖਾਂ ਮੀਚ ਕੇ ਕੀਤੇ ਜਪ ਨੂੰ ਬ੍ਰਾਹਮਣਵਾਦੀ ਕੰਮ ਆਖਦੇ ਹਨ ਇਸ ਦਾ ਖੁਲਾਸਾ ਅਸੀਂ ਆਪਣੀ ਪਹਿਲੀ ਪੁਸਤਕ ਕਾਮਰੇਡੀ ਸਿੱਖਾਂ ਦੇ ਕੌਤਕ ਵਿੱਚ ਕਰ ਦਿੱਤਾ ਹੈ ਸੁਖਵਿੰਦਰ ਸਿੰਘ ਸਭਰਾ ਨੇ ਇਸ ਬਾਰੇ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ ਜੇ ਕਿਸੇ ਬੰਦੇ ਦਾ ਲੱਕੜ ਚੀਰਦਿਆਂ ਉਸ ਦਾ ਸਾਰਾ ਧਿਆਨ ਭਾਈ ਰਣਧੀਰ ਸਿੰਘ ਦੇ ਦੱਸੇ ਨਾਮ ਵੱਲ ਚਲਾ ਗਿਆ ਤਾਂ ਆਰੀ ਉਸ ਦੇ ਹੱਥ ਕੱਟ ਦੇਵੇਗੀ ਉਹ ਗਰੀਬ ਰੋਟੀ ਤੋਂ ਵੀ ਆਤਰ ਹੋ ਜਾਵੇਗਾ ਭੁੱਖੇ ਨੂੰ ਕੇਵਲ ਰੋਟੀ ਚਾਹੀਦੀ ਹੈ ਜੇ ਟਰੈਕਟਰ ਵਾਹਣ ਵਾਲੇ ਦਾ ਸਾਰਾ ਧਿਆਨ ਭਾਈ ਰਣਧੀਰ ਸਿੰਘ ਵਾਲੇ ਨਾਮ ਵਿੱਚ ਚਲਾ ਜਾਵੇ ਤਾਂ ਟਰੈਕਟਰ ਕਾਬੂ ਤੋਂ ਬਾਹਰ ਹੋ ਜਾਵੇਗਾ ਤੇ ਐਕਸੀਡੈਂਟ ਹੋ ਜਾਵੇਗਾ ਸੰਤਾਂ ਦੇ ਕੋਤਕ ਭਾਗ ਪਹਿਲਾ ਪੰਨਾ 64 ਉੱਤਰ ਭਾਈ ਸਾਹਿਬ ਦੇ ਜਥੇ ਦੇ ਸਿੰਘ ਵਾਹੀ ਵੀ ਕਰਦੇ ਸਨ ਦੁਕਾਨਦਾਰ ਅਤੇ ਨੌਕਰੀ ਪੇਸ਼ੇ ਵੀ ਸਨ ਕੋਈ ਡਾਕਟਰ ਰੇਲਵੇ ਕਰਮਚਾਰੀ ਟੈਕਸੀ ਚਾਲਕ ਅਤੇ 에ਅਰ ਫੋਰਸ ਮਿਲਟਰੀ ਅਤੇ ਨੇਵੀ ਵਿੱਚ ਹਨ ਇਹ ਸਾਰੇ ਭਾਈ ਸਾਹਿਬ ਦੀ ਵਿਧੀ ਅਨੁਸਾਰ ਨਾਮ ਜਪਦੇ ਹਨ ਇਨ੍ਹਾਂ ਵਿੱਚੋਂ ਕਿੰਨਿਆਂ ਦੇ ਹੱਥ ਕੱਟੇ ਗਏ ਕਿੰਨੇ ਹੁਣ ਤੱਕ ਐਕਸੀਡੈਂਟ ਨਾਲ ਮਰੇ ਕਿੰਨੇ 에ਅਰ ਫੋਰਸ ਦੇ ਸਿੰਘ ਹਵਾਈ ਜਹਾਜ਼ ਲੈ ਕੇ ਪਾਕਿਸਤਾਨ ਚਲੇ ਗਏ ਜੇ ਸਭਰਾ ਕੋਲ ਇਸ ਦਾ ਕੋਈ ਰਿਕਾਰਡ ਹੈ ਤਾਂ ਪੇਸ਼ ਕਰੇ ਪੜਤਾਲ ਕਰਕੇ ਦੱਸੇ ਕਿ ਦੇਸ਼ ਵਿੱਚ ਜਿੰਨੇ ਐਕਸੀਡੈਂਟ ਹੁੰਦੇ ਹਨ ਇਹਨਾਂ ਵਿੱਚੋਂ ਕਿੰਨੇ ਨਾਮ ਜਪਣ ਵਾਲੇ ਸਨ ਤੇ ਕਿੰਨੇ दारू ਪੀਣ ਵਾਲੇ ਸਨ ਸਰਕਾਰੀ ਅੰਕੜੇ ਬੋਲਦੇ ਹਨ ਕਿ 70% ਹਾਦਸੇ ਨਸ਼ਿਆਂ ਕਰਕੇ ਹੁੰਦੇ ਹਨ ਇਸ ਬਾਰੇ ਸੁਖਵਿੰਦਰ ਸਿੰਘ ਸਭਰਾ ਦੀਆਂ ਸਾਰੀਆਂ ਕਿਤਾਬਾਂ ਚੁੱਪ ਹਨ ਫਿਰ ਨਾਮ ਜਪਣ ਦਾ ਜੋ ਤਰੀਕਾ ਗੁਰਬਾਣੀ ਦੱਸ ਰਹੀ ਹੈ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤ ਸੇ ਅਸਥਿਰ ਜਗ ਰਹਿਆ ਬਗੈਰ ਕਰਮ ਇੰਦਰੀ ਅਤੇ ਗਿਆਨ ਇੰਦਰੀ ਸਾਧਿਆਂ ਇੱਕ ਮਨ ਇੱਕ ਚਿੱਤ ਕਿਸ ਤਰ੍ਹਾਂ ਹੋ ਸਕਦੇ ਹਾਂ ਇਹ ਸਭਰਾ ਨੇ ਕਿਤੇ ਨਹੀਂ ਦੱਸਿਆ ਜੇ ਤਾਂ ਕਦੇ ਇਹਨਾਂ ਨੇ ਨਾਮ ਜਪਿਆ ਹੋਵੇ ਤਾਂ ਇਹਨਾਂ ਨੂੰ ਕੁਝ ਇਸ ਬਾਰੇ ਪਤਾ ਹੋਵੇ ਇਹਨਾਂ ਤਰਕਸ਼ੀਲਾਂ ਕਾਮਰੇਡੀ ਬੰਦਿਆਂ ਨੂੰ ਜਿਹੜਾ ਰੱਬ ਨੂੰ ਟੱਬ ਕਹਿੰਦੇ ਹਨ ਇਹਨਾਂ ਨੂੰ ਇਸ ਬਾਰੇ ਕੀ ਪਤਾ ਹੋਣਾ ਸੀ ਨਿਰੀਆਂ ਕੁਤਰਕਾਂ ਹਨ ਗੁਰਬਾਣੀ ਨਾਮ ਜਪਣ ਦਾ ਤਰੀਕਾ ਦੱਸ ਰਹੀ ਹੈ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆਂ ਦਰਗਾ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਅਰਥ ਮਨ ਵਿੱਚ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਜੀਬ ਨਾਲ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਅੱਖਾਂ ਨਾਲ ਸਤਿਗੁਰੂ ਨੂੰ ਵੇਖਣਾ ਚਾਹੀਦਾ ਹੈ ਅਤੇ ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ ਚਾਹੀਦਾ ਹੈ ਸਤਿਗੁਰੂ ਨਾਲ ਪ੍ਰੇਮ ਕੀਤਿਆਂ ਰੱਬੀ ਦਰਗਾਹ ਵਿੱਚ ਥਾਂ ਟਿਕਾਣਾ ਮਿਲਦਾ ਹੈ ਕਹਿੰਦੇ ਹਨ ਗੁਰੂ ਸਾਹਿਬ ਸਤਿਗੁਰੂ ਨਾਨਕ ਜੀ ਜਿਸ ਉੱਪਰ ਪ੍ਰਭੂ ਕਿਰਪਾ ਕਰਦਾ ਹੈ ਇਹ ਵਸਤੂ ਉਸੇ ਨੂੰ ਮਿਲਦੀ ਹੈ ਅਜਿਹੇ ਪੁਰਸ਼ ਜਗ ਵਿੱਚ ਉੱਤਮ ਕਹੇ ਜਾਂਦੇ ਹਨ ਪਰ ਇਹ ਕੋਈ-ਕੋਈ ਵਿਰਲਾ ਹੀ ਹੁੰਦਾ ਹੈ ਹੁਣ ਅਸੀਂ ਦਿਨੇ 1 ਵਜੇ ਸਭਰਾ ਨੂੰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਲਿਆ ਕੇ ਖੜਾ ਕਰ ਦਿੰਦੇ ਹਾਂ ਫਿਰ ਇੱਕ ਮਨ ਇੱਕ ਚਿੱਤ ਹੋ ਕੇ ਇਹ ਕਰਕੇ ਦਿਖਾਵੇ ਕਿ ਹਿਰਦੇ ਵਿੱਚ ਧਿਆਨ ਪਰਮੇਸ਼ਰ ਦਾ ਹੋਵੇ ਅੱਖਾਂ ਦੇਖਦੀਆਂ ਹੋਣ ਕੰਨ ਪਰਮੇਸ਼ਰ ਦਾ ਨਾਮ ਸੁਣਦੇ ਹੋਣ ਅਤੇ ਜੀਵ ਨਾਮ ਜਪਦੀ ਹੋਵੇ ਇਸ ਲਈ ਇਕਾਂਤ ਬਗੈਰ ਰੋਲੇ ਗੋਲੇ ਤੋਂ ਜਗ੍ਹਾ ਤੇ ਸਾਵਧਾਨ ਹੋ ਕੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੂੰ ਸੰਕੋਚ ਕੇ ਹੀ ਹੋਵੇਗਾ ਜਿਸ ਨੂੰ ਸਭਰਾ ਦਾ ਨਾਸਤਕੀ ਟੋਲਾ ਨਾਟਕੀ ਭਗਤੀ ਆਖ ਕੇ ਭੰਡਦਾ ਹੈ ਸਭ ਨੂੰ ਪਤਾ ਹੈ ਕਿ ਨਾਟਕ ਕਰਦੇ ਹਨ ਕਾਮਰੇਡ ਜਾਂ ਤਰਕਸ਼ੀਲ ਜਾਂ ਸਿਆਸੀ ਪਾਰਟੀਆਂ ਕਰਦੀਆਂ ਹਨ ਜਾਂ ਫਿਰ ਸਭਰਾ ਅਤੇ ਇਸ ਦਾ ਟੋਲਾ ਕਰ ਰਿਹਾ ਹੈ ਬਾਹਰੋਂ ਪੇਕ ਸਿੱਖੀ ਵਾਲਾ ਅੰਦਰੋਂ ਕਾਮਰੇਡ ਪਰ ਬਦਨਾਮ ਕਰ ਰਿਹਾ ਹੈ ਭਾਈ ਰਣਧੀਰ ਸਿੰਘ ਨੂੰ ਅਤੇ ਹੋਰ ਗੁਰੂ ਕੇ ਪਿਆਰਿਆਂ ਨੂੰ ਅਜੇ ਤਾਂ ਸਭਰਾ ਨੇ ਸ਼ੁਰੂਆਤ ਕੀਤੀ ਹੈ ਅੱਗੇ ਦੇਖੋ ਕੱਲ ਨੂੰ ਇਹ ਕਹੇਗਾ ਕਿ ਇਲੈਕਟ੍ਰਿਕ ਵੈਲਡਿੰਗ ਅਤੇ ਗੈਸ ਵੈਲਡਿੰਗ ਕਰਨ ਵਾਲਾ ਦਾੜੀ ਕਿਵੇਂ ਰੱਖ ਸਕਦਾ ਹੈ ਕਿਉਂਕਿ ਚੰਗਿਆੜੇ ਮੂੰਹ ਤੇ ਪੈਣ ਨਾਲ ਵਾੜ ਵਾਲ ਸੜ ਜਾਣਗੇ ਰੋਟੇਟਿੰਗ ਮਸ਼ੀਨ ਤੇ ਕੰਮ ਕਰਨ ਵਾਲੇ ਦਾ ਕੜਾ ਮਸ਼ੀਨ ਵਿੱਚ ਫਸ ਸਕਦਾ ਹੈ ਗਰਮ ਜਗ੍ਹਾ ਤੇ ਕੰਮ ਕਰਨ ਵਾਲੇ ਦੇ ਕਸ਼ਹਿਰਾ ਪਾਉਣ ਨਾਲ ਐਗਜ਼ੀਮਾ ਹੋ ਸਕਦਾ ਹੈ ਮੈਡੀਕਲ ਕਾਲਜ ਪੜਨ ਵਾਲੇ ਕੋਲ ਕਿੱਥੇ ਸਮਾਂ ਹੈ ਹਰ ਰੋਜ਼ ਕੰਗਾ ਕਰਕੇ ਦਸਤਾਰ ਸਜਾਵੇ ਅਜਿਹੀਆਂ ਕੁਤਰਕਾਂ ਨਾਲ ਸਿੱਖੀ ਰਹਿ ਦਾ ਭੋਗ ਸਭਰਾ ਪਾ ਦੇਵੇਗਾ ਅਭੀ ਤੋ ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ आगे आगे देखिए होता है क्या